ਮਨ ਬ੍ਰਿਤੀ ਇਕਾਗਰ ਕਰਨ ਵਾਸਤੇ ਰਸਨਾ ਪਵਿੱਤਰ ਕਰਨ ਲਈ ਆਤਮਾਈ ਪਾਈ ਇਸ ਵਾਰੀ ਗੱਡੀਆਂ ਤੋਂ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਹਾਜ਼ਰੀਨ ਗੁਰਮੁਖ ਜਨੋ ਆਪ ਅਤੀ ਉੱਤਮ ਕਰਮਾਂ ਵਾਲੇ ਹੋ ਜਿਹੜੇ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਹੋ ਇਲਾਹੀ ਬਾਣੀ ਜਿਹੜੀ ਈਸ਼ਵਰੀ ਬਾਣੀ ਹੈ ਉਹ ਗੁਰੂ ਕੀ ਬਾਣੀ ਨਹੀਂ ਜਿਹੜੀ ਅਸੀਂ ਰੋਜ਼ ਆਨੇ ਆ ਨਾ ਤੇ ਗੁਰੂ ਕੀ ਬਾਣੀ ਹੈ ਉਹ ਗੁਰੂ ਕੀ ਬਾਣੀ ਨਹੀਂ ਸ਼ੰਕਾ ਪੈਦਾ ਹੋ ਜਾਂਦਾ ਵੀ ਅੱਜ ਤੱਕ ਸੋਰੇ ਸਾਰੇ ਯਾਦ ਨੇ ਕਿ ਗੁਰੂ ਕੀ ਬਾਣੀ ਹੈ ਇਹ ਆਵੇ ਗੁਰੂ ਦੀ ਬਾਣੀ ਨਹੀਂ ਹੁਣ ਬਾਣੀ ਵਿੱਚ ਉੱਥੇ ਜੋਦਾ ਸਾਨੂੰ ਮੇਰੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਬਾਣੀ ਨਹੀਂ ਉਹ ਕਹਿੰਦੇ ਨੇ ਹੁਣ ਆਪੋ ਬੋਲ ਨਾ ਜਾਣਦਾ ਸਭ ਕਹਿ ਹਾਥੋਂ ਹੁਕਮਾਓ ਜੀ ਕਹਿੰਦਾ ਮੈਂ ਆਪਣੀ ਗੱਲ ਕੋਈ ਨਹੀਂ ਕਹਿੰਦਾ ਇਹ ਜਿਹੜਾ ਤੇਰਾ ਹੁਕਮ ਆਇਆ ਨਾ ਉਹ ਮੈਂ ਸੰਸਾਰ ਨੂੰ ਦੱਸਿਆ ਤੇ ਗੁਰੂ ਪਾਤਸ਼ਾਹ ਦੀ ਬਾਣੀ ਤੇ ਹੁਕਮ ਆ ਕਿ ਤੁਰ ਕੀ ਬਾਣੀ ਆਈ ਤੇ ਸਗਲੀ ਚਿੰਤ ਮਟਾਈ ਇਹ ਈਸ਼ਵਰੀ ਬਾਣੀ ਹੈ ਨਾਜ਼ਲ ਗੁਰੂਆਂ ਤੇ ਹੋਈ ਆ ਬਾਣੀ ਈਸ਼ਵਰੀ ਹੈ ਜਿਹੜਾ ਕਿਸੇ ਦਾ ਸੁਨੇਹਾ ਆ ਕੇ ਦਿੰਦਾ ਨਾ ਜੇ ਮੈਂ ਕਿਸੇ ਦਾ ਸੁਣਿਆ ਇੱਥੇ ਆ ਕੇ ਮੈਂ ਸਤਿਗੁਰੂ ਜੀ ਦਾ ਸੁਣਿਆ ਤੁਹਾਨੂੰ ਸੁਣਾ ਦਿਆਂ ਭਾਈ ਸਤਿਗੁਰੂ ਜੀ ਇੱਥੇ ਕੱਲ ਨੂੰ ਦਰਸ਼ਨ ਦੇਣਗੇ ਉਹ ਮੇਰਾ ਹੁਕਮ ਤੇ ਨਹੀਂ ਦਾ ਉਹ ਹੁਕਮ ਤੇ ਸਤਿਗੁਰਾਂ ਦਾ ਨਾ ਪਿੱਛੋ ਸੋ ਉਹ ਬਾਣੀ ਅਕਾਲ ਪੁਰਖ ਦੀ ਈਸ਼ਵਰੀ ਬਾਣੀ ਹੈ ਉਹਨੂੰ ਸੁਣ ਕਰਕੇ ਸਾਡਾ ਭਲਾ ਹੁੰਦਾ ਤੇ ਉਹਦੇ ਵਿੱਚ ਕਈ ਗੁਣ ਹਨ ਨਾਮ ਦੀ ਮਹਿਮਾ ਬੜੀ ਲਿਖੀ ਆ ਉਸ ਇਲਾਈ ਬਾਣੀ ਦਾ ਕੀਰਤਨ ਸਤਿਗੁਰੂ ਜੀ ਦੇ ਹਜ਼ੂਰੀ ਰਾਗੀਆਂ ਸੰਤ ਦਰਸ਼ਨ ਸਿੰਘ ਜੀ ਤੇ ਸੰਤ ਖਜਾਨ ਸਿੰਘ ਜੀ ਦੇ ਪਾਸੋਂ ਸ਼ਰਵਣ ਕੀਤਾ ਇੱਕ ਹੁੰਦਾ ਇਤਿਹਾਸ ਇੱਕ ਹੁੰਦੀ ਹੈ ਬਾਣੀ ਜਿਸ ਤਰ੍ਹਾਂ ਮਕਾਨ ਬਣਾਇਆ ਜਾਏਗਾ ਤੇ ਜੇ ਨਿਹਰਾ ਸੀਮਟ ਹੀ ਖੜਾ ਕਰਦੇ ਜਾਈਏ ਤੇ ਤਾਂ ਵੀ ਨਹੀਂ ਮਕਾਨ ਤਿਆਰ ਹੁੰਦਾ ਤੇ ਜੇ ਨਿਹੜੀਆਂ ਇੱਟਾਂ ਹੀ ਲਾਈ ਜਾਈਏ ਤਾਂ ਵੀ ਮਕਾਨ ਛੇਤੀ ਡਿੱਗ ਪੈਂਦਾ ਉਹ ਨਾਲ ਸੀਮਟ ਵੀ ਹੋਏ ਤੇ ਇੱਟਾਂ ਵੀ ਹੋਏ ਤੇ ਫੇਰ ਜਾ ਕੇ ਕਿਤੇ ਮਕਾਨ ਤਿਆਰ ਹੁੰਦਾ ਤੇ ਇਤਿਹਾਸ ਤੇ ਬਾਣੀ ਦੋਏ ਚੀਜ਼ਾਂ ਗੁਰਬਾਣੀ ਵਿੱਚ ਵੀ ਬੜਾ ਇਤਿਹਾਸ ਲਿਖਿਆ ਹੈ ਹੁਣ ਇਹ ਪੰਕਤੀ ਜੇ ਆਪਾਂ ਪੜ ਲਈ ਸਹਨ ਸਰਦਾਰ ਦੇ ਇੰਦਰ ਰੋਹਾਇਆ ਪੰਕਤੀ ਸਿਰਫ ਇਹ ਨਹੀਂ ਹੈ ਪਰ ਇਹਦਾ ਇਤਿਹਾਸ ਕਿੱਥੋਂ ਲੱਭਾਂਗੇ ਆਪ ਸ੍ਰੀ ਗ੍ਰੰਥ ਸਾਹਿਬ ਵਿੱਚ ਕੋਈ ਇਤਿਹਾਸ ਦੀ ਬਾਬਤ ਨਹੀਂ ਲਿਖਿਆ ਇਹ ਵੀ ਜਿਹੜੀ ਸਮਝੋ ਵਿਆਖਿਆ ਉਹ ਪਾਠ ਜਿਹੜੇ ਧਾਰਮਿਕ ਗ੍ਰੰਥਾਂ ਸਾਡੇ ਹਿੰਦੂ ਮਤ ਦੇ ਉਹਨਾਂ ਵਿੱਚੋਂ ਨਹੀਂ ਸਰਦਾਨ ਦੇ ਇੰਦਰ ਰਵਾਇਆ ਪਰਸਰਾਮ ਰੋਵੈ ਕਰ ਆਇਆ ਅਜਾ ਸਰੋਵੈ ਤੀਖਾ ਖਾਏ ਅਸੀਂ ਗਰਗਾ ਮਿਲਿਆ ਸਜਾਏ ਰੋਵੈ ਰਾਮ ਨਿਕਾਲਾ ਪਿਆ ਸੀਤਾ ਵਿੱਚ ਵਿਛੜ ਗਿਆ ਰੋਵੈ ਪਾਂਡਵ ਭਏ ਮਜੂਰ ਜਿਨਕੇ ਸਵਾਮੀ ਦਾ ਹਜ਼ੂਰ ਰੋਵੈ ਜਨਮੇ ਜਾ ਖੋਇ ਗਿਆ ਏਕੀ ਕਾਰਨ ਪਾਪੀ ਭਇਆ ਰੋਵੈ ਸੇਖ ਮਸਾਇਕ ਪੀਰ ਅੰਤ ਕਾਲ ਮਤ ਲਾਗੇ ਪੀਰ ਇੱਕ ਬੰਦੀ ਛੜੀਆਂ ਗਿਆ ਜੀ ਅੰਤ ਕਾਲ ਮਤ ਲਾਗੇ ਪੀੜ ਰੋਵੇ ਕਿਰਪਨ ਸੰਜਿਆ ਤਨ ਜਾਏ ਪੰਡਤ ਰੋਵੇ ਗਿਆਨ ਗਵਾਏ ਤੇ ਰਾਜਾ ਰੋਵੇ ਕੰਨ ਪੜਾਏ ਤੇ ਦਰ ਦਰ ਮੰਗੇ ਵੇਖਿਆ ਜਾਏ ਤੇ ਬਾਲੀ ਰੋਵੇ ਨਾ ਹੈ ਪਤਾਰ ਨਾਨਕ ਦੁਖੀਆ ਸਭ ਸੰਸਾਰ ਪਰ ਮੰਨਾ ਨਾਮ ਸੋਈ ਜਿਨ ਜਾਏ ਔਰੀ ਕਰਮ ਨਾ ਲੇਖੈ ਨਾ ਇਹਦੇ ਜੇ ਨਾ ਇਤਿਹਾਸ ਤੇ ਆਇਆ ਇਹ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਤੁਹਾਨੂੰ ਨਹੀਂ ਲੱਭਣਾ ਹੋਰ ਨਾ ਗ੍ਰੰਥਾਂ ਦਾ ਧਿਆਨ ਕਰੋਗੇ ਤਾਂ ਤੁਹਾਨੂੰ ਮਿਲੇਗਾ ਉਹ ਜਿਹੜਾ ਇਤਿਹਾਸ ਨਹੀਂ ਜਾਣਦਾ ਉਹ ਗੁਰਬਾਣੀ ਦੇ ਅਰਥ ਨਹੀਂ ਕਰਦਾ ਇਹ ਪੰਕਤੀ ਦੇ ਦਿੱਤੀ ਹੈ ਹੁਕਮਾਨਤ ਕਰਤੂਤ ਰਾਮ ਜੰਪੋ ਨਿਤ ਪਾਈ ਤੇ ਤੁਹਾਨੂੰ ਕੋਈ ਪੁੱਛਦਾ ਜੀ ਇਹਦਾ ਅਰਥ ਕੀ ਹੈ ਤੇ ਕਿੱਥੋਂ ਪੜੋਗੇ ਤੋਂ ਇਤਿਹਾਸ ਤੇ ਬਾਣੀ ਦੋ ਚੀਜ਼ਾਂ ਹਨ ਤੁਸੀਂ ਪਹਿਲਾਂ ਗੁਰਬਾਣੀ ਦਾ ਕੀਰਤਨ ਸ਼ਰਵਣ ਕੀਤਾ ਤੇ ਉਸ ਤੋਂ ਬਾਅਦ ਸੰਤ ਬਲਵੰਤ ਸਿੰਘ ਜੀ ਕੋਲੋਂ ਛੇ ਪਾਤਸ਼ਾਹ ਦੋ ਪਾਸੀ ਦੋ ਤਲਵਾਰਾਂ ਨੇ ਪੈਰੀ ਤਿੰਨੇ ਦਾ ਜੋੜਾ ਉਸ ਸ਼ਹਿਰ ਛਬੀਲੇ ਸਭ ਡਾਡਾ ਟਾਟਾ ਫੁਰਤੀਲਾ ਘੋੜਾ ਜਿਨ੍ਹਾਂ ਨੇ ਥੇੜੀ ਟੋਪੀ ਲਾ ਕੇ ਤੇ ਜੀਰੀ ਪੀਰੀ ਦੀਆਂ ਦੋ ਕਰਪਾਨਾਂ ਪਾਈਆਂ ਤੇ ਚਾਰ ਜੁੱਧ ਕੀਤੇ ਤੇ ਲੁਕ ਕੇ ਕਿਸੇ ਨੂੰ ਤੀਰ ਵੀ ਮਾਰਿਆ ਤੇ ਵੰਗਾਰ ਕੇ ਸਾਰੇ ਜੰਗਾਂ ਦੇ ਵਿੱਚ ਜਾ ਕੇ ਲੜੇ ਨੇ ਤੇ ਸਾਰੇ ਜੰਗਾਂ ਵਿੱਚ ਫਤਿਹ ਪਾਉਂਦੇ ਰਹੇ ਨੇ ਛੇਵੇਂ ਪਾਤਸ਼ਾਹ 15000 ਮਾਰਿਆ 35000 7000 ਮਾਰਿਆ 15000 ਮਾਰਿਆ 35000 ਮਾਰਿਆ ਤੇ 75000 ਮਾਰਿਆ ਤੇ ਚਾਰ ਜੁੱਧ ਕਰਕੇ ਤੇ ਫਿਰ ਨਾਲ ਅਵਤਾਰ ਕਿਵੇਂ ਪਾਸ਼ਾ ਫਤਾਲਪੁਰੀ ਤੀਰਪੁਰ ਜਾ ਕੇ ਤੇ ਜੋਤੀ ਜੋਤ ਉਹਨਾਂ ਦੀ ਸੁੰਦਰ ਕਥਾ ਇਸ ਤਰ੍ਹਾਂ ਭਾਈ ਰੂਪੇ ਦੀ ਕਥਾ ਪਹੁੰਚਦੀ ਹੈ ਜਿਨ੍ਹਾਂ ਦੀ ਬਾਬਤ ਸੰਤਾਂ ਨੇ ਤੁਹਾਨੂੰ ਦੱਸਿਆ ਹੈ ਇਤਿਹਾਸ ਤੋਂ ਪੜ੍ਹ ਕੇ ਉਹਨਾਂ ਦਾ ਜਨਮ 1671 ਵਿੱਚ ਹੋਇਆ 1671 ਵਿੱਚ ਜਨਮ ਹੋਇਆ ਸੀ ਤੇ ਇੱਕ ਸਾਲ ਬਾਅਦ ਫਿਰ ਜਾ ਕੇ ਉਹ ਛੇਵੇਂ ਪਾਤਸ਼ਾਹ ਦਾ ਦਰਸ਼ਨ ਕੀਤਾ ਖੁਦਾ ਪ੍ਰਵਰ ਤੇ 1688 ਵਿੱਚ ਜਦੋਂ ਉਹਨਾਂ ਆਖਰੀ ਲੜਾਈ ਕੀਤੀ ਹੈ ਨਾ ਗੁਰੂ ਸਰ ਮਹਾਰਾਜ ਦੇ ਕੋਲ ਤੀਸਰੀ ਲੜਾਈ ਆਖਰੀ ਲੜਾਈ ਤੇ 1691 ਵਿੱਚ ਕੀਤੀ ਸੀ 1688 ਵਿੱਚ ਜਿਹੜੀ ਉਹਨਾਂ ਕੀਤੀ ਸੀ ਨਾ ਛੇਵੇਂ ਪਾਤਸ਼ਾਹ ਜੁੱਧ ਕਰਦੇ ਸਨ ਇਹ ਨਹੀਂ ਸਿਰਫ ਲਮਕਾ ਛੱਡਦੇ ਸਨ ਜੁੱਧ ਰੋਜ਼ ਜਦੋਂ ਉਹਨਾਂ ਨਾਲ ਯੁੱਧ ਕਰਨਾ ਸਵੇਰ ਤੋਂ ਲਾ ਕੇ ਸ਼ਾਮ ਤੱਕ ਯੁੱਧ ਕਰਦਾ ਤੇ ਸਾਰੀ ਸੈਨਾ ਅਗਲਿਆਂ ਦੀ ਮਾਰ ਕੇ ਉਹਨਾਂ ਦੇ ਦੁਸ਼ਮਣ ਜਿਹੜੇ ਮਾਰੇ ਸਨ ਉਹਨਾਂ ਨੂੰ ਦੱਬ ਕੇ ਤੇ ਉਹਦੇ ਤੇ ਫੜਾ ਬਣਾ ਕੇ ਤੇ ਸ਼ਾਮ ਨੂੰ ਤੇ ਕੀਰਤਨ ਕਰਿਆ ਕਰਦੇ ਹਨ ਸਾਨੂੰ ਧੰਨਵਾਦ ਕਿਤੇ ਗੁਰੂ ਪੀਰ ਇਸੇ ਤਰ੍ਹਾਂ ਨਹੀਂ ਕੀਤਾ ਯੁੱਧ ਕਰਕੇ ਇਹ ਗੱਲ ਕੀਤੀਆਂ ਨੇ ਤੇ ਛੇਵੇਂ ਪਾਤਸ਼ਾਹ ਨੇ ਕੀਤੀਆਂ ਹੈ 1688 ਵਿੱਚ ਜਿਹੜਾ ਗੁਰੂ ਸਾਹਿਬ ਦੇ ਮਕਾਮ ਤੇ ਜਿਹੜਾ ਉਹਨਾਂ ਮਹਾਰਾਜ ਪਿੰਡ ਬਣਾਇਆ ਸੀ ਨਾ 1684 ਵਿੱਚ ਪਿੰਡ ਮਹਾਰਾਜ ਕਾਲੇ ਵੀ ਦੇ ਮੋਹਣੇ ਵੀ ਉਹਨਾਂ ਸਹਾਇਤਾ ਕੀਤੀ ਸੀ ਤੇ 1684 ਵਿੱਚ ਇੱਕ ਅਫਸਰ ਬਣਾਇਆ ਸੀ ਤੇ ਉਹਨਾਂ ਉਹਨਾਂ ਨੇ ਫਿਰ ਉਹ ਜੁਗ ਫਤਿਹ ਕੀਤਾ ਸੀ ਤੇ ਉਦੋਂ ਫਿਰ 1688 ਵਿੱਚ ਕਰਕੇ ਉਦੋਂ ਜਿਵੇਂ ਪਾਤਸ਼ਾਹ ਆਗੋ ਫਿਰ ਕੱਲ ਤੁਹਾਨੂੰ ਸੰਤ ਇਤਿਹਾਸ ਦੱਸਣਗੇ ਤੇ ਕਿਸ ਤਰ੍ਹਾਂ ਫਿਰ ਸਿੱਖ ਯਾਦ ਕਰਦਾ ਤੇ ਜਿਵੇਂ ਪਾਤਸ਼ਾਹ ਫਿਰ ਜਾ ਕੇ ਉਹਨਾਂ ਦਾ ਜਾਲ ਚੱਕਦੇ ਨੇ ਇਹ ਗੱਲ ਨੂੰ ਸਾਨੂੰ ਵੀ ਦੱਸਣਗੇ ਇਹ ਵੀ ਗੱਲ ਹੁੰਦੀ ਏ ਕਿ ਬਾਣੀ ਪੜਦਾ ਆਦਮੀ ਇੱਕ ਆਦਮੀ ਬਾਣੀ ਪੜਦਾ ਤੇ ਜੀ ਕਰਦਾ ਇਹਨੂੰ ਦੋ ਤਿੰਨ ਚਪੇੜਾ ਮਾਰ ਦਈਏ ਇਹਦੇ ਨੂੰ ਆਖੀ ਉੱਠ ਵੀਰ ਦੇ ਤਾਬਿਆ ਬੈਠਾ ਛੱਡ ਦੀ ਇੱਕ ਬਾਣੀ ਪੜਦਾ ਤੇ ਜੀ ਕਰਦਾ ਇਹਨੂੰ ਜਾ ਕੇ ਨਮਸਕਾਰ ਕਰ ਏ ਇਹਦੇ ਚਰਨਾਂ ਤੇ ਮੱਥਾ ਟੇਕ ਦਈਏ ਤੇ ਇਹਦੀ ਭੇਟਾ ਵੀ ਕੁਝ ਦੇ ਪਾਉ ਬਾਣੀ ਦੀ ਹੋਈ ਐ ਪਰ ਪੜਨ ਪੜਨ ਵਿੱਚ ਵੀ ਫਰਕ ਹੁੰਦਾ ਨਾ ਕੋਈ ਮੇਰੇ ਵਰਗਾ ਪੜੇਗਾ ਤੇ ਉਹਦੇ ਕੋਲ ਸਵਾਦ ਨਹੀਂ ਆਉਣਾ ਇਹ ਆਪਣੀ ਆਪਣੀ ਜ਼ਬਾਨ ਦਾ ਆ ਮੌਲਵੀ ਨਾਲ ਨੰਗਾ ਹੁੰਦੀ ਬੰਦਾ ਸੰਤਾਂ ਨੇ ਆਖਿਆ ਮੌਲਵੀ ਨੂੰ ਨੰਗ ਹੁੰਦੇ ਹੋ ਆਏ ਨਹੀਂ ਮੈਂ ਸਾਖੀ ਸੁਣਾਉਣ ਲੱਗਾ ਤੁਹਾਨੂੰ ਤੁਸੀਂ ਨਾ ਆਵਾਜ਼ ਮਾਰੋ ਕਿ ਮੌਲਵੀ ਆਇਆ ਤੇ ਨਹੀਂ ਮੈਂ ਤਾਂ ਤੁਹਾਨੂੰ ਅਰਜ਼ ਕਰਨ ਲੱਗਾ ਵੀ ਸੰਤਾਂ ਨੇ ਆਖਿਆ ਵੀ ਮੌਲਵੀ ਨੂੰ ਨੰਗ ਹੁੰਦੇ ਸੰਤ ਬੈਠੇ ਨੇ ਇਸਤਰੀ ਦਾ ਪ੍ਰੇਮ ਹੈ ਮੌਲਵੀ ਗਰੀਬੀ ਬੜੀ ਆ ਇਸਤਰੀ ਕਹਿੰਦੀ ਆ ਜਾ ਸੰਤ ਆਏ ਨੇ ਬਾਹਰ ਕਿਉਂ ਔਰ ਸੰਤਾਂ ਦੀ ਜ਼ਬਾਨ ਦੇ ਰੱਬ ਦਾ ਵਾਸਾ ਹੁੰਦਾ ਹੈ ਪ੍ਰਭ ਦੀ ਬਸਰ ਸਾਧ ਦੀ ਰਚਨਾ ਜਾ ਗੁਰੂ ਦਾ ਵਾਸਾ ਹੁੰਦਾ ਫਕੀਰਾਂ ਦੀ ਜ਼ਬਾਨ ਤੇ ਜੇ ਕੋਈ ਸ਼ੁਭ ਬਚਨ ਕਰ ਦੇਣਗੇ ਸਾਡਾ ਪਾਰ ਪਸਾਰਾ ਹੋ ਜਾਏਗਾ ਕਹਿੰਦਾ ਮੈਂ ਨਹੀਂ ਜਾਣਾ ਮੈਂ ਸੁਣਿਆ ਅਨਪੜ ਹੈ ਉਹਨੂੰ ਪਤਾ ਨਹੀਂ ਦੇਰ ਕਿੱਥੇ ਲਾਣੀ ਹੈ ਤੇ ਜ਼ਬਰ ਕਿੱਥੇ ਲਾਣੀ ਹੈ ਤੇ ਪੇਸ਼ ਕਿੱਥੇ ਲਾਣੀ ਹੈ ਉਹ ਤੇ ਗਲਤ ਉਚਾਰਨ ਗਲਤ ਕਰਦਾ ਲੜਾ ਪਿਆ ਮੈਂ ਉਹਦੇ ਨਾਲ ਜਾ ਕੇ ਉਹ ਕਹਿੰਦੀ ਹੈ ਤੂੰ ਇਸ ਪਾਸੇ ਨੂੰ ਨਾ ਹੱਥ ਹੋਰਾ ਤੂੰ ਵੇਖ ਲੋਕੀ ਉਹਨੂੰ ਕਿੰਨਾ ਮੱਥਾ ਟੇਕਦੇ ਉਹਦਾ ਅੰਤਰ ਆਤਮਾ ਵੇਖ ਜੇ ਬਾਹਰੋਂ ਭੁਲਨਕ ਬੋਲਦੇ ਵੀ ਖਰੇ ਹਰ ਉਹ ਗੁਰੂ ਦੇ ਦਰਬਾਰ ਵਿੱਚ ਤੇ ਠੀਕ ਆ ਤੂੰ ਜਾ ਤੇ ਸਹੀ ਜਾ ਗੈਰਤ ਕਰ ਖੋੜੇ ਕੋਈ ਸਾਡੀ ਗੱਲ ਮੰਨੀ ਜਾ ਆਖਰ ਭਾਈ ਦੁੱਖ ਵੇਲੇ ਸਾਰਾ ਕੁਝ ਕਰਨਾ ਪੈਂਦਾ ਉਹ ਇਸਤਰੀ ਦਾ ਪ੍ਰੇਰ ਆਇਆ ਸੰਤਾਂ ਦੇ ਦਰਵਾਜ਼ੇ ਤੇ ਆ ਗਿਆ ਸੰਤਾਂ ਨੇ ਆਖਿਆ ਆਓ ਮਹਾਰਾਜ ਮੌਲਵੀ ਸਾਹਿਬ ਬੜੇ ਭਾਈ ਨਾ ਨਾਉਂਦੇ ਹੋ ਮੌਲਵੀ ਦਾ ਰਸਤਾ ਮਿਲ ਗਿਆ ਸੰਤਾਂ ਨੇ ਕੋਲ ਬਹਾ ਲਿਆ ਆਉ ਮਹਾਰਾਜ ਮੌਲਵੀ ਸਾਹਿਬ ਕਿਸ ਤਰ੍ਹਾਂ ਆਏ ਕਹਿੰਦਾ ਜੀ ਗਰੀਬੀ ਬਣੀ ਹੈ ਤੇ ਰਹਿਮ ਕਰੋ ਕੋਈ ਸਾਡੇ ਤੇ ਵੀ ਨਜ਼ਰ ਸ਼ਫਕਤ ਕਰ ਸਾਧੂ ਮੇਰ ਜਾ ਗਿਆ ਇੱਕ ਸੇਵਕ ਨੂੰ ਕਹਿੰਦੇ ਨੇ ਉਥੋਂ ਟੇਮ ਚੁੱਕ ਲਿਆ ਟੇਮ ਐਡੀ ਵੱਡੀ ਚੇਲ ਚੁੱਕ ਲਿਆ ਦੀ ਮਿੱਟੀ ਦਾ ਢੇਲਾ ਫਕੀਰ ਨੇ ਉਹ ਚੇਲ ਮੰਗਵਾ ਕੇ ਤੇ ਹੱਥ ਤੇ ਧਰ ਲਈ ਤੇ ਕੁਰਾਨ ਸ਼ਰੀਫ ਦੀ ਆਇਤ ਪੜੀ ਵਾਇਲ ਕੁਲਨਾ ਲਿਲ ਮਲਾਇਕਾ ਤਸਜਦੂ ਲੇ ਆਦਮਾ ਫਸਜਦੂ ਇਲਾ ਇਬਲੀਸ ਅਬਾ ਵਤਕਬਰਾ ਵਕਾਨਾ ਮਿਨਲ ਕਾਫਰੀ ਤਿੰਨ ਵਾਰੀ ਨਮਾ ਉਹ ਆਇਤ ਪੜ ਕੇ ਤੇ ਤਿੰਨ ਫੂਕਾ ਮਾਰ ਗਿਆ ਸੁਣਦਾ ਮੌਲਵੀ ਕਹਿੰਦਾ ਗਲਤ ਪਰ ਪਰ ਤੜ ਵੱਟ ਗਿਆ ਕਹਿੰਦਾ ਕੰਮ ਕੱਢਣਾ ਹੁਣ ਹੀ ਨਾਲ ਪਾ ਵੇਖੋ ਕੀ ਕਰਦਾ ਹੱਥ ਦੇ ਉੱਤੇ ਪਿਆ ਉਹ ਮਿੱਟੀ ਦਾ ਢੇਲਾ ਸੰਧ ਜੀ ਸੋਨਾ ਬਣ ਫਕੀਰ ਦੀ ਜ਼ਬਾਨ ਜੋ ਗਲਤ ਆਇਤ ਨਿਕਲੀ ਤੇ ਸੋਨਾ ਬਣ ਗਿਆ ਮੌਲਵੀ ਕਹਿੰਦਾ ਐ ਆਇਤ ਨਾਲ ਜੇ ਸੋਨਾ ਬਣਾ ਲੇਗਾ ਤੇ ਮੈਂ ਤੇ ਰਾਵਣ ਬਣ ਜਾਵਾਂਗਾ ਉਹਦੀ ਬਾਬਤ ਲਿਖਿਆ ਕਿ ਸਰਬਤ ਸੋਨੇ ਦੀ ਲੰਕਾ ਹੋਤੀ ਮੈਂ ਤਾਂ ਸਾਰਾ ਆਪਣਾ ਘਰ ਹੀ ਸੋਨੇ ਦਾ ਬਣਾ ਲਾਂਗਾ ਉਹ ਯਾਰ ਆਇਆ ਤੇ ਮੈਂ ਰੋਜ਼ ਪੜਦਾ ਸਾਂ ਨਾਲ ਜਿਹੜਾ ਸੇਵਕ ਲੈ ਕੇ ਗਿਆ ਸੀ ਨਾ ਉਹਦੇ ਕੰਨ ਜਾਂਦਾ ਉੱਡ ਜਾ ਘਰ ਨੂੰ ਜਾ ਕੇ ਕੋਠਾ ਢਾ ਦੇ ਮੇਰਾ ਉਹਨੇ ਜਾ ਕੇ ਹੁਕਮ ਦੀ ਕਮੀਲ ਕਰਕੇ ਕੋਠਾ ਢਾ ਦਿੱਤਾ ਤਲੀ ਵਰਗਾ ਸਾਹ ਕਰ ਦਿੱਤਾ ਸਾਰਾ ਹੀ ਮੌਲਵੀ ਦੇ ਘਰੋਂ ਵੀ ਚੰਗਾ ਸੰਤਾਂ ਦੇ ਦਰਸ਼ਨ ਕਰਨ ਗਿਆ ਉਲਟਾ ਹੀ ਕੰਮ ਪਿਆ ਇਹ ਕੀ ਗੱਲ ਹੈ ਮੌਲਵੀਆਂ ਦੇ ਹਟਾ ਦੇ ਮੈਂ ਹਟਾ ਦਿਆਂਗਾ ਉਹ ਆਦੇ ਸਿਆਲ ਦੀ ਰੋਤਾ ਹੀ ਏ ਮਾਰਾ ਕੰਮ ਖਪਿਆ ਸੀ ਜੇ ਕੁਝ ਨਾ ਹੁੰਦਾ ਤੇ ਕੋਠੇ ਤੇ ਬਜ਼ਾਰਾ ਕਰ ਹੀ ਲੈਣਾ ਸੀ